ਦੇ ਵਿੱਚ ਬੜਾ ਜ਼ੋਰ ਦਿੱਤਾ ਹੈ ਠੀਕ ਤੇ ਕਿ ਮਨ ਦੇ ਤੇ ਕੰਟਰੋਲ ਕਿੰਨੇ ਹੋਵੇ ਮਹਾਰਾਜ ਨੇ ਬਾਰ ਬਾਰ ਬਾਰ ਬਾਰ ਇਹ ਚੀਜ਼ ਨੂੰ ਪ੍ਰਮਾਣ ਕੀਤਾ ਹੈ ਕਿ ਜੇ ਬੰਦੇ ਦੇ ਮਨ ਤੇ ਕੇ ਕੰਟਰੋਲ ਹੀ ਹੈ ਨਹੀਂ ਉਹ ਕਿਸੇ ਕੰਮ ਵਾਸਤੇ ਵੀ ਫਿੱਟ ਨਹੀਂ ਹੋ ਸਕਦਾ ਚੰਗਾ ਇਨਸਾਨ ਵੀ ਨਹੀਂ ਬਣ ਸਕਦਾ ਚੰਗਾ ਗ੍ਰਿਸ਼ਤੀ ਵੀ ਨਹੀਂ ਬਣ ਸਕਦਾ ਚੰਗਾ ਅਫਸਰ ਵੀ ਨਹੀਂ ਬਣ ਸਕਦਾ ਚੰਗਾ ਰਾਜਾ ਵੀ ਨਹੀਂ ਬਣ ਸਕਦਾ ਕਿਉਂ ਮਨ ਇੱਕ ਐਸੀ ਮਜ਼ਬੂਤ ਚੀਜ਼ ਹੈ ਜਿਵੇਂ ਮਹਾਰਾਜ ਨੇ ਫਰਮਾਨ ਕਰਤਾ ਕਿ ਮਨ ਜਿੱਤੇ ਜਗ ਜੀਤ ਮਨ ਇੱਕ ਐਸੀ ਚੀਜ਼ ਹੈ ਕਿ ਮਨ ਕਹਿੰਦੇ ਨੇ ਖਿਆਲ ਨੂੰ ਖਿਆਲ ਇੱਕ ਐਸੀ ਚੀਜ਼ ਹੈ ਕਿ ਬੰਦੇ ਦੇ ਹਰ ਵੇਲੇ ਕਦਰੋਂ ਤੋਂ ਬਾਹਰ ਰਹਿੰਦਾ ਹੈ ਇਹ ਜਿਹੜਾ ਹੁਣ ਮਹਾਰਾਜ ਦੀ ਮੇਰ ਨਾਲ ਜਿੱਥੇ ਪਾਰ ਕਰਦੇ ਜੇ ਮਹਾਰਾਜ ਦੀ ਮੇਰ ਨਾਲ ਸਵਗਰੀਆਂ ਪਾਉਂਦੇ ਜੇ ਮਹਾਰਾਜ ਦੀ ਬਖਸ਼ਣ ਨਾਮ ਜਪਦੇ ਜੇ ਜਾਰ ਸਾਹਿਬ ਕਰਦੇ ਜੇ ਇਹ ਸਮਝ ਲਓ ਕਿ ਜਿਹੜੀ ਮਨ ਦੀ ਮਹਿਲ ਹੈ ਉਹ ਲੈ ਰਹੀ ਹੈ ਕਿ ਜਿਹੜੀ ਮਨ ਨੂੰ ਖਰਾਬ ਉਹ ਪੂਰੀ ਮਿਲ ਰਹੀ ਹੈ ਇਹ ਮਾਨਾ ਦਾ ਫਰਮਾਨ ਹੈ ਕਿ ਕਲੂ ਆਇਆ ਨਾ ਭੋਗ ਮਾਰੇ ਨੇ ਕਲਯੁਗ ਦੇ ਵਿੱਚ ਕਲਯੁਗ ਕੀ ਹੈ ਕਿ ਲੋਕਾਂ ਦੇ ਖਿਆਲ ਬਦਤਮੀ ਲੋਕਾਂ ਦੇ ਖਿਆਲ ਕਰੈਕਸ਼ਨ ਵਾਲੇ ਲੋਕਾਂ ਦੇ ਖਿਆਲ ਕੀ ਨੇ ਗੁੱਸੇ ਵਾਲੇ ਤੇ ਗੁਰੂ ਨਾਨਕ ਸਾਹਿਬ ਨੇ ਇਸ ਤੇ ਬੜਾ ਜ਼ੋਰ ਦਿੱਤਾ ਕਿ ਜਿੰਨਾ ਚਿਰ ਬੰਦਾ ਮਨ ਤੇ ਕੰਟਰੋਲ ਨਹੀਂ ਕਰੇਗਾ ਉਨਾ ਚਿਰ ਬੰਦੇ ਦੇ ਦਿਲ ਦੇ ਵਿੱਚ ਕੁਝ ਨਾ ਕੁਝ ਮਾੜੀਆਂ ਚੀਜ਼ਾਂ ਆਉਂਦੀਆਂ ਰਹਿਣਗੀਆਂ ਤੇ ਫਿਰ ਮਾਨਾ ਨੇ ਫਰਮਾਨ ਕੀਤਾ ਕਿ ਇਹ ਜਿਹੜੀ ਚੀਜ਼ ਹੈ ਜਿਵੇਂ ਮਾਨਾ ਨੇ ਫਰਮਾਨ ਕੀਤਾ ਕਿ ਕਲੂ ਆਇਆ ਨਾਮ ਬੋਵੋ ਕਲਬੇ RAM ਨਾਮ ਨਸਤਾਰਾ ਮਾਨੇ ਨੇ ਕਿਹਾ ਕਲਯੁਗ ਦੇ ਵਿੱਚ ਕੇਵਲ ਨਾਮ ਮਹਾਰਾਜ ਕਹਿੰਦੇ ਨੇ ਕਿ ਅਸੀਂ ਵੀ ਤੁਹਾਨੂੰ ਕੋਲ ਕੀ ਲੈ ਕੇ ਆਏ ਆ ਨਾਨਕ ਦੇ ਘਰ ਕੇਵਲ ਨਾਮ ਮੰਨ ਜਾਂਦੇ ਅਸੀਂ ਤੁਹਾਨੂੰ ਕੋਲ ਕੀ ਦੇਣ ਆਏ ਆ ਜਿਹੜੀ ਚੀਜ਼ ਦੇ ਨਾਲ ਤੁਹਾਡਾ ਮਨ ਸਾਫ਼ ਹੋਏਗਾ ਮਨ ਸਾਫ਼ ਹੋਣ ਦੇ ਨਾਲ ਤੁਹਾਡਾ ਕਰੈਕਟਰ ਬਹੁਤ ਉੱਚਾ ਹੋਏਗਾ ਤੁਹਾਡਾ ਨਾਮ ਬਹੁਤ ਉੱਚਾ ਹੋਏਗਾ ਤੁਹਾਡੇ ਜਿਹੜੇ ਪ੍ਰੋਗਰਾਮ ਹੋਣਗੇ ਬੜੇ ਉੱਚੇ ਹੋਣਗੇ ਕਿਹੜੇ ਸੇਵਾ ਭਾਵ ਵਾਲੇ ਪਿਆਰ ਕਰਨ ਵਾਲੇ ਨਿਆਂ ਕਰਨ ਵਾਲੇ ਇਹ ਕਰਕੇ ਜਿੰਨਾ ਚਿਰ ਹਰ ਬੰਦੇ ਦਾ ਮੈਂ ਕਹਿ ਸਕਦਾ ਕਿ ਮਨ ਬਿਮਾਰ ਹੈ ਇਹ ਨਹੀਂ ਅਸੀਂ ਕਹਿ ਸਕਦੇ ਕਿ ਕਿ ਮੁਲਕ ਦਾ ਸਵਾਲ ਹੈ ਕਿਸੇ ਬੰਦੇ ਦਾ ਸਵਾਲ ਹੈ ਅਸਲ ਤੇ ਚੀਜ਼ ਹੈ ਕਿ ਹਰ ਬੰਦੇ ਨੂੰ ਜਦੋਂ ਕੋਪ ਚੜਦਾ ਹੈ ਉਹ ਕੋਪ ਕੀ ਹੈ ਮਨ ਦੀ ਬਿਮਾਰੀ ਜਦੋਂ ਬੰਦੇ ਦੇ ਬੇਵਸ ਹੋ ਗਏ ਕੋਈ ਮਾਰਾ ਕੰਮ ਕਰਦਾ ਹੈ ਉਹ ਕੀ ਹੈ ਮਨ ਦੀ ਬਿਮਾਰੀ ਤੇ ਮਾਰੇ ਨੇ ਸਾਰਾ ਜੋਰ ਮਨ ਤੇ ਦਿੱਤਾ ਹੈ ਕਿ ਮਨ ਦਾ ਕੋਈ ਹੋਰ ਫਾਰਮੂਲਾ ਦੁਨੀਆ 'ਚ ਹੈ ਨਹੀਂ ਜਿਵੇਂ ਤੁਸੀਂ ਰਾਤ ਦਾ ਨਾਮ ਜਪ ਜਪ ਕੇ ਰੋਟੀਆਂ ਪਾਈਆਂ ਨੇ ਹਮਨ ਕੀਤੇ ਨੇ ਬਾਬਾ ਸ੍ਰੀ ਚੰਦ ਦਾ ਵੀ ਖਿਆਲ ਕੀਤਾ ਹੈ ਬਾਬਾ ਸ੍ਰੀ ਚੰਦ ਨੇ ਤੁਹਾਡੇ ਤੇ ਰਹਿਮਤਾਂ ਵੀ ਕੀਤੀਆਂ ਨੇ ਉਹਨਾਂ ਦੀ ਨਜ਼ਰ ਦੇ ਅੰਦਰ ਹੀ ਰਹਿਮਤਾਂ ਨੇ ਫਿਰ ਤੁਸੀਂ ਜਿਹੜਾ ਪਾਠ ਕੀਤੇ ਨੇ ਖੰਡ ਪਾਠ ਇਹਦੇ ਵਿੱਚ ਉਸ ਗੁਰੂ ਨਾਨਕ ਸਾਹਿਬ ਦੀਆਂ ਗੁਰੂ ਕਲਗੀ ਧਾਰਟੀਆਂ ਕਿਰਪਾ ਦਾ ਸਮੁੰਦਰ ਆਉਂਦਾ ਉਸ ਵੇਲੇ ਇਹ ਕਿੰਨੀ ਵੱਡੀ ਚੀਜ਼ ਹੈ ਜਦੋਂ ਅਸੀਂ ਪਾਠ ਕਰਦੇ ਹਾਂ ਨਾਮ ਜਪਦੇ ਹਾਂ ਉਸਰੇ ਸਾਨੂੰ ਨਹੀਂ ਪਤਾ ਹੁੰਦਾ ਉਹ ਜਿਹੜਾ ਪਾਠ ਹੁੰਦਾ ਉਹ ਜਿਹੜੀਆਂ ਹਮਲ ਦੀਆਂ ਸਮੱਗਰੀਆਂ ਹੁੰਦੀਆਂ ਨੇ ਉਹ ਜਿਹੜਾ ਜਾਰ ਸਾਹਿਬ ਦੇ ਪਾਠ ਹੁੰਦੇ ਨੇ ਗੁਰੂ ਗ੍ਰੰਥ ਸਾਹਿਬ ਦੇ ਪਾਠ ਹੁੰਦੇ ਨੇ ਉਹ ਜਿਹੜਾ ਪਿਆਰ ਦੇ ਨਾਲ ਬੰਦਾ ਕਰਦਾ ਹੈ ਪਿਆਰ ਦੇ ਨਾਲ ਰੋਟੀਆਂ ਪਾਉਂਦਾ ਹੈ ਪਿਆਰ ਦੇ ਨਾਲ ਨਾਮ ਜਾਂਦਾ ਹੈ ਉਹਦਾ ਸਵਾਇ ਆਪ ਨਹੀਂ ਰਹਿ ਜਾਂਦਾ ਉਹਦਾ ਮਨ ਤਾਂ ਬਹੁਤ ਦਇਆ ਵਾਲਾ ਹੋ ਜਾਂਦਾ ਹੈ ਉਹਦੇ ਮਨ ਨੂੰ ਬੜੀ ਸ਼ਾਂਤੀ ਆਈ ਹੁੰਦੀ ਹੈ ਪਰ ਇੱਕ ਚੀਜ਼ ਬੜੀ ਵੱਡੀ ਹੁੰਦੀ ਹੈ ਤੇ ਜਿਹੜੇ ਤੁਹਾਡੇ ਆਲੇ ਬਲੇ ਦਰਖਤ ਨੇ ਉਹਨਾਂ ਨੂੰ ਵੀ ਹੀਲਿੰਗ ਮਿਲਦੀ ਹੈ ਜਿਹੜੀ ਧਰਤੀ ਨੂੰ ਵੀ ਹੀਲਿੰਗ ਮਿਲਦੀ ਹੈ ਜਿਹੜੀ ਉਸ ਲਈ ਹਵਾ ਜਾਂਦੀ ਉਹਨੂੰ ਵੀ ਹੀਲਿੰਗ ਮਿਲਦੀ ਹੈ ਇਹਦੇ ਇੰਨੀ ਭਾਰੀ ਹੀਲਿੰਗ ਹੁੰਦੀ ਹੈ ਜਿਹੜਾ ਆਲੇ ਬਲੇ ਪਾਣੀ ਉਹਨੂੰ ਵੀ ਹੀਲਿੰਗ ਮਿਲਦੀ ਹੈ ਇਹ ਇੰਨੀ ਜ਼ਿਆਦਾ ਪਾਵਰਫੁਲ ਚੀਜ਼ ਹੋ ਜਾਂਦੀ ਹੈ ਕਿ ਸਾਡੇ ਕਈ ਵਾਰ ਸਵਾਲ ਉੱਠਦਾ ਹੈ ਕਿ ਹਵਾ ਬਹੁਤ ਗੰਦੀਆਂ ਹੋ ਗਈਆਂ ਨੇ ਸਾਰੇ ਬਲਕ ਦੀਆਂ ਸਾਨੂੰ ਇਹ ਸੋਚਣਾ ਚਾਹੀਦਾ ਹੈ ਹਰ ਚੀਜ਼ ਤੇ ਕੰਟਰੋਲ ਹੋ ਸਕੇਗਾ ਹਵਾ ਸਾਫ਼ ਕਰਨ ਦਾ ਪਰ ਮਨ ਤੇ ਕਿਵੇਂ ਕੰਟਰੋਲ ਕਰਾਂਗੇ ਮਨ ਦੀ ਹਵਾ ਇੰਨੀ ਜ਼ਹਿਰੀਲੀ ਹੈ ਮਨ ਦੀ ਹਵਾ ਕਦੋਂ ਬੰਦੀ ਹੈ ਜ਼ਹਿਰੀਲੀ ਹਵਾ ਜਦੋਂ ਅਸੀਂ ਗੁੱਸੇ ਦੇ ਨਾਲ ਬੋਲਦੇ ਹਾਂ ਜਦੋਂ ਅਸੀਂ ਸਵਾਰਥ ਦੇ ਨਾਲ ਬੋਲਦੇ ਹਾਂ ਜਦੋਂ ਅਸੀਂ ਕਿਸੇ ਦੇ ਬਾਰੇ ਬੁਰਾ ਸੋਚਦੇ ਹਾਂ ਸਮਝ ਲਓ ਸਾਨੂੰ ਨਹੀਂ ਪਤਾ ਲੱਗਦਾ ਉਹ ਇੰਨੀ ਜ਼ਹਿਰੀਲੀ ਹਵਾ ਸਾਡੇ ਵਿੱਚੋਂ ਪਾਸ ਹੋਈ ਜਾਂਦੀ ਹੈ ਬਾਹਰ ਕਿ ਉਹ ਹਰ ਜਗ੍ਹਾ ਦੇ ਉੱਤੇ ਬੜਾ ਜ਼ਹਿਰ ਖਲਾਈ ਜਾਂਦੀ ਤੇ ਸਭ ਤੋਂ ਵੱਡੀ ਚੀਜ਼ ਜਿੰਨਾ ਜਰ ਬੰਦੇ ਦਾ ਮਨ ਤੇ ਖਿਆਲ ਨਹੀਂ ਠੀਕ ਹੁੰਦੇ ਉਹਨਾਂ ਦੇ ਕਦੀ ਤੇ ਨਾ ਬਹੁਤਾ ਨਾ ਵਾਤਾਵਰਨ ਠੀਕ ਹੋਣਾ ਨਾ ਸਾਡੀਆਂ ਸੋਸਾਇਟੀਆਂ ਦਾ ਵਾਤਾਵਰਨ ਠੀਕ ਹੋਣਾ ਨਾ ਸਾਡੇ ਮਨ ਦਾ ਵਾਤਾਵਰਨ ਠੀਕ ਹੋਣਾ ਇਹ ਜਿਹੜੀ ਚੀਜ਼ ਹੈ ਇਹਦੇ ਨਾਲ ਤੁਹਾਡਾ ਕਿੰਨਾ ਨਾ ਹੋ ਜਾਂਦਾ ਹੈ ਇੱਕ ਤਾਂ ਤੁਹਾਡੇ ਕਰਮ ਛੱਡ ਜਾਂਦੇ ਨੇ ਕਿਹੜੇ ਕਰਮ ਜਿਹੜੇ ਪਿਛਲਿਆਂ ਜਨਮਾਂ ਦੀ ਕੀਤੇ ਨੇ ਤੇ ਜਿਹੜੇ ਇਹ ਜਨਮ 'ਚ ਵੀ ਮਾੜੇ ਕਰਮ ਕੀਤੇ ਹੁੰਦੇ ਨੇ ਨਾਮ ਕੀ ਕਰਦਾ ਹੈ ਬਾੜ ਕੀ ਕਰਦਾ ਹੈ ਸਮਝ ਲਓ ਜਿੰਨਾ ਦਾ ਪਾੜ ਉੱਕੀ ਪਾਉਂਦੇ ਆ ਆਪਾਂ ਕਿਸੇ ਵੇਲੇ ਬੜੀਆਂ ਸਟੂਡ ਚੀਜ਼ਾਂ ਪਾਉਂਦੇ ਆ ਤੇ ਉਹ ਅੱਗ ਦਾ ਰੂਪ ਫੜ ਜਾਂਦੀਆਂ ਨੇ ਇਸੇ ਤਰ੍ਹਾਂ ਜਦੋਂ ਅਸੀਂ ਮੈਡੀਟੇਸ਼ਨ ਕਰਨੇ ਆ ਜਦੋਂ ਬਾੜ ਕਰਦੇ ਆ ਜਦੋਂ ਨਾਮ ਜਪਦੇ ਆ ਸਾਡੇ ਅੰਦਰ ਵੀ ਇੱਕ ਅੱਗ ਬਲਦੀ ਹੈ ਜਿਹੜੀ ਅੱਗ ਇਹ ਵੀ ਸਾਡੇ ਬਾਹਰਿਆ ਕਰਮਾਂ ਨੂੰ ਚਲਾਉਂਦੀ ਏ ਤੇ ਚੰਗਿਆਂ ਕਰਮਾਂ ਨੂੰ ਅੰਦਰੋਂ ਡਿਵੈਲਪ ਕਰਦੀ ਜਿਹੜੀ ਅੱਖ ਜਿਸ ਵੇਲੇ ਗਿਆਨ ਹੋਇਆ ਤੇ ਕਬੀਰ ਸਾਹਿਬ ਦਾਨ ਨੇ ਗਿਆਨ ਕੀ ਆਈ ਆਂਦੀ ਅਗਰ ਨੇੜੀ ਆ ਗਈ ਗਿਆਨ ਦੀ ਤੇ ਬਣਿਆ ਕੀ ਉਥੇ ਦੇ ਗਿਆਨ ਦਾ ਪ੍ਰਕਾਸ਼ ਹੋ ਗਿਆ ਤੇ ਅਗਿਆਨ ਦਾ ਜਿਹੜਾ ਡੇਰਾ ਸੀ ਉਹ ਖਤਮ ਹੋ ਗਿਆ ਇਸ ਕਰਕੇ ਤੁਸੀਂ ਬੜੇ ਭਾਗਾ ਵਾਲੇ ਜੇ ਮੈਂ ਤਾਂ ਮਹਿਸੂਸ ਕਰਾਂਗਾ ਜਿੱਥੇ ਨਾਮ ਜਪਿਆ ਜਾਂਦਾ ਹੈ ਹਵਨ ਕੀਤੇ ਜਾਂਦੇ ਨੇ ਪਾਠ ਕੀਤੇ ਜਾਂਦੇ ਨੇ ਇੱਕ ਬਹੁਤ ਵੱਡੀ ਚੀਜ਼ ਹੈ ਸਾਡੇ ਮੁਲਕ ਦੇ ਵਿੱਚ ਪਹਿਲੇ ਬੱਲੇ ਵਿੱਚ ਵੀ ਆਉਂਦਾ ਹੈ ਕਿ ਗੁਰੂ ਸਾਹਿਬ ਪ੍ਰਮਾਣ ਕਰਦੇ ਨੇ ਵੀ ਪਾਇਆ ਪਰਮੇਸ਼ਰ ਪਾਇਆ ਫਿਰ ਮੰਨ ਜਾਂਦੇ ਨੇ ਵੀ ਜਦੋਂ ਪ੍ਰਮਾਤਮਾ ਪਾਉਂਦਾ ਹੈ ਉਸ ਲਈ ਕੀ ਹੁੰਦਾ ਹੈ ਦਰਖਤ ਹਰੇ ਹੁੰਦੇ ਨੇ ਘਾਹ ਹਰਿਆ ਹੁੰਦਾ ਹੈ ਉਸੇ ਬੜੀ ਇੱਕ ਸਾਰੀ ਚੀਜ਼ ਕਲੀਨ ਕਲੀਨ ਹੋਈ ਹੁੰਦੀ ਹੈ ਫਿਰ ਮਾਰੇ ਪ੍ਰਮਾਣ ਕਰਦੇ ਨੇ ਉਹਦਾ ਫਲ ਦਾ ਪਤਾ ਕਿਵੇਂ ਲੱਗੇਗਾ ਫਲ ਕਿਦੋਂ ਮਿਲਦਾ ਹੈ ਮਹਾਰਾਜ ਫਰਮਾਨ ਕਰਦੇ ਨੇ ਉਹ ਜਿਹੜੇ ਫਿਰ ਗਊ ਨੂੰ ਉਹ ਘਾਹ ਖਾਂਦੀ ਏ ਫਿਰ ਮਹਾਰਾਜ ਫਰਮਾਨ ਕਰਦੇ ਨੇ ਜਦੋਂ ਘਾਹ ਖਾਂਦੀ ਫਿਰ ਉਹ ਦੁੱਧ ਦਿੰਦੀ ਏ ਫਿਰ ਜਦੋਂ ਦੁੱਧ ਦਿੰਦੀ ਅਸੀਂ ਉਹਦਾ ਦਹੀਂ ਜਮਾ ਦਿੰਦੇ ਆ ਫਿਰ ਮਹਾਰਾਜ ਕਹਿੰਦੇ ਨੇ ਜਦੋਂ ਅਸੀਂ ਰਿੜਕਦੇ ਆ ਫਿਰ ਉਹਦੇ ਵਿੱਚੋਂ ਘਿਓ ਬਣਦਾ ਹੈ ਮਰ ਜਾਂਦਾ ਉਸ ਘਿਓ ਦਾ ਖੂਨ ਤੇ ਜਦ ਹੁੰਦਾ ਹੈ ਜਦੋਂ ਹੋਮ ਤੇ ਜਾਗ ਹੋ ਜਾਂਦਾ ਹੈ ਉਸ ਲਈ ਕੀ ਬਣਦਾ ਹੈ ਉਹ ਮੀਂਹ ਸੁਖਲ ਹੋ ਜਾਂਦਾ ਹਮਾਰੇ ਨੇ ਵੀ ਬੜਾ ਕੀ ਤੇ ਹੋਮ ਤੇ ਜੋੜ ਦਿੱਤਾ ਹੈ ਜਗ ਤੇ ਜੋੜ ਦਿੱਤਾ ਹੈ ਮੈਡੀਟੇਸ਼ਨ ਤੇ ਤਾਂ ਬਹੁਤ ਹੀ ਜ਼ਿਆਦਾ ਜੋੜ ਦਿੱਤਾ ਹੈ ਤੇ ਤੁਸੀਂ ਕਿੰਨੇ ਹੀ ਕੰਮ ਕਰ ਰਹੇ ਜੇ ਤੁਸੀਂ ਪੱਕਾ ਹੀ ਸੋਚੇ ਭਾਵੇਂ ਤੁਹਾਨੂੰ ਨਹੀਂ ਪਤਾ ਲੱਗ ਰਿਹਾ ਉਹਦੇ ਤੁਹਾਡੇ ਮੂੰਹ ਦੀ ਰੇਸ ਤੁਹਾਡੇ ਬੋਲਣ ਦੀ ਰੇਸ ਤੁਹਾਡੇ ਵੇਖਣ ਦੀ ਰੇਸ وہ بعد بڑے جا رہی نے پر گرو صاحب جہاں سن اس وقت اتنے آ رہی ہیں کہ جہاں پہ بندے پتا وہ لگے پہ نہ لگے پر میری پکی فیل لگے کہ جہاں بندہ نام جپنا ہے وہ کی ہوں وہ جمن تو بھی رحت ہو جا ہے مرن تو بھی رحت ہو جا ہے ڈر تو بھی رحت ہو جا ہے کہ ماریا کرما تو بھی رحت ہو جاتا ہے کیوں ایڈی وی چیز ہے نام نام کے نال جا سکے اندر بدے کے وہ بڑا پاورفل ہو جاتا ہے جنوب ابھی کہ پرگٹ ਹੁਣ ਜਿਵੇਂ ਕੋਈ ਦਰਵੇਸ਼ ਕੀ ਸੋਚਦਾ ਹੈ ਉਹਦਾ ਵਿਵੇਕ ਇੰਨਾ ਪਾਵਰਫੁਲ ਹੁੰਦਾ ਹੈ ਉਹਨੂੰ ਮਾੜਾ ਕਰਮ ਨਾ ਸੋਚਣ ਦਿੰਦਾ ਤੇ ਨਾ ਮਾੜਾ ਕਰਮ ਕਰਨ ਦਿੰਦਾ ਇਸੇ ਤਰ੍ਹਾਂ ਤੁਸੀਂ ਸਾਰੀ ਪੁਰਾਣੀ ਹਿਸਟਰੀ ਪੜੋ ਜਿੰਨੀਆਂ ਵੀ ਕੁਰਬਾਨੀਆਂ ਹੋਈਆਂ ਜਿੰਨੀਆਂ ਵੀ ਸੇਵਾ ਪਾਵਾ ਲੋਕਾਂ ਦੇ ਦਿਲਾਂ ਦੇ ਵਿੱਚ ਸਿੱਖਾਂ ਦੀ ਬੜੀਆਂ ਪਾਵਰਫੁਲ ਚੀਜ਼ਾਂ ਆਈਆਂ ਬੜੀਆਂ ਰਹਿਮਤਾਂ ਆਈਆਂ ਉਹਨਾਂ ਦੇ ਮਗਰ ਬੈਕਗ੍ਰਾਉਂਡ ਕੀ ਸੀ ਗੁਰੂ ਦੀ ਨਜ਼ਰ ਉਹਨੇ ਕਰਮ ਬਦਲੇ ਉਹਨਾਂ ਨੇ ਨਾਮ ਜਪਿਆ ਉਹਨਾਂ ਨੇ ਗੁਰੂ ਦਾ ਹੁਕਮ ਮੰਨ ਕੇ ਵੀ ਨਾਮ ਜਪਿਆ ਪਾਠ ਕੀਤਾ ਪਾਠ ਕਰਨ ਦੇ ਨਾਲ ਨਾਮ ਜਪਣ ਦੇ ਨਾਲ ਉਹਨਾਂ ਦੇ ਮਾੜੇ ਕਰਮ ਸੜ ਗਏ ਤੇ ਜਿਹੜੇ ਹੱਥੇ ਕਰਮ ਸੀ ਉਹ ਉਹਨਾਂ ਦੇ ਬੜੇ ਸਟਰੋਂਗ ਹੋ ਗਏ ਫਿਰ ਕੀ ਹੋਇਆ ਪਹਿਲਾਂ ਤਾਂ ਆਪ ਦੀ ਮਦਦ ਵੀ ਨਹੀਂ ਕਰ ਸਕਦੇ ਫਿਰ ਉਹਨਾਂ ਦੇ ਦਿਲ ਚ ਇੰਨੀ ਇੱਕ ਅੰਦਰੋਂ ਪਾਵਰ ਤਾਕਤ ਜਿਹੜੀ ਰੱਬ ਦੀ ਆੜ ਮਿਲੀ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਜੋ ਰਸੀ ਤਾ ਤੂੰ ਜਗ ਨੇ ਆਇਆ ਉਹ ਜਿਹੜੀ ਜੋਤ ਆਪਣੇ ਸਾਰੇ ਅੰਦਰ ਹੈ ਹੁਣ ਜੋਰ ਦਾ ਸਾਨੂੰ ਪਤਾ ਕਿਉਂ ਨਹੀਂ ਲੱਗਦਾ ਅਸੀਂ ਜਿਹੜੀ ਬਾਹਰਲਾ ਗਿਆਨ ਹੈ ਸਾਡਾ ਨਾਮ ਜਪਣਾ ਪਾਠ ਕਰਨਾ ਅਮਨ ਕਰਨਾ ਕਿਉਂ ਜਿਹੜਾ ਬੰਦਾ ਥੋੜਾ ਜਿਹਾ ਕੱਟੜ ਹੋ ਜਾਂਦਾ ਹੈ ਉਹ ਰੱਬ ਦੇ ਡੇਰੇ ਨਹੀਂ ਰਹਿੰਦਾ ਕਿਉਂ ਹਮੇਸ਼ਾ ਵਾਸਤੇ ਹੀ ਗੁਰੂ ਸਾਹਿਬ ਨੇ ਜੋ ਕਿਹਾ ਹੈ ਜੈਸੇ ਉਹਦੇ ਵਿੱਚ ਚੱਲੀਏ ਤੇ ਕੋਈ ਸਾਡੇ ਜਨਾ ਕਰਤ ਨਹੀਂ ਕੋਈ ਸਾਡੇ ਚ ਗ੍ਰਹਿਣ ਨਹੀਂ ਕੋਈ ਸਾਡੇ ਤੇ ਮਜਬ ਦਾ ਸਵਾਲ ਨਹੀਂ ਸਾਡੇ ਦੀ ਕੋਈ ਸਵਾਲ ਆਏਗਾ ਕਿਹੜਾ ਸਵਾਲ ਜਿਹੜਾ ਗੁਰੂ ਨਾਮ ਗੁਰੂ ਗ੍ਰੰਥ ਸਾਹਿਬ ਦੇ ਮਹਾਰਾਜ ਨੇ ਫਰਮਾਨ ਕੀਤਾ ਕਿ ਰਾਜ ਕਰੀਮ ਮੋਈ ਕਾਦਰ ਕਰੀ ਮੋਈ ਜੋੜਾ ਤੇ ਮਸੀਤ ਹੋਈ ਫਰਮਾਨ ਫਰਮਾਨ ਕਰਦੇ ਨੇ ਪੂਜਾ ਤੇ ਨਮਾਜ਼ ਹੋਈ ਤੇ ਨਾਲ ਫਰਮਾਨ ਕੀਤਾ ਕਿ ਮਾਨਸ ਕੀ ਜਾਤ ਕਦੇ ਕੋਈ ਪਛਾਣ ਹੋ ਰਿਆਪਾ ਨੂੰ ਦੇਈ ਬਾਰੇ ਨੇ ਦਿੱਤੀ ਹੈ ਫਿਰ ਗੁਰਬਾਣੀ ਦੇ ਅੰਦਰ ਵੇਦ ਕਿਤੇਬ ਕਹੋ ਮਤ ਝੂਠਾ ਹੁਣ ਵੇਦ ਤਾਂ ਚਾਰ ਹੈ ਨਹੀਂ ਪਰ ਬੜੀ ਕਮਾਲ ਦੀ ਚੀਜ਼ ਹੈ ਮਹਾਰਾਜ ਕਹਿੰਦੇ ਨੇ ਕਿ ਬਾਈਬਲ ਵੀ ਸੱਚੀ ਹੈ ਕਿਤਾਬ ਦੇ ਬਾਈਬਲ ਨੂੰ ਕਹਿੰਦੇ ਨੇ ਕੁਰਾਨ ਸ਼ਰੀਫ ਨੂੰ ਵੀ ਕਿਤਾਬ ਕਹਿੰਦੇ ਨੇ ਯਹੂਦੀਆਂ ਦੀ ਕਿਤਾਬ ਤੇ ਉੱਤੇ ਉਹਨੂੰ ਵੀ ਕਿਤਾਬ ਕਹਿੰਦੇ ਨੇ ਫਾਰਸੀਆਂ ਦੀ ਚਾਰ ਕਿਤਾਬਾਂ ਦੇ ਉੱਤੇ ਮਾਰੇ ਨੇ ਜ਼ੋਰ ਦਿੱਤਾ ਕਿ ਜਿਹੜਾ ਪਾਰਸੀ ਦਾ ਧਰਮ ਹੈ ਇਹਨੂੰ ਪੜੋ ਇਹ ਵੀ ਰੱਬ ਦਾ ਧਰਮ ਫਿਰ ਉਹਨਾਂ ਨੇ ਬਲਵਾਨ ਕੀਤਾ ਜਿਹੜਾ ਕੁਰਾਨ ਸ਼ਰੀਫ ਹੈ ਇਹਨੂੰ ਚੰਗੀ ਤਰ੍ਹਾਂ ਪੜੋ ਵੀ ਰੱਬ ਦਾ ਕਰਮ ਜਿਹੜੀ ਬਾਈਬਲ ਇਹ ਵੀ ਮਾਰੇ ਲਿਖਿਆ ਪੜੋ ਵੀ ਰੱਬ ਦਾ ਕਰਮ ਮਾਰੇ ਤੇ ਸਾਨੂੰ ਸਾਰਿਆਂ ਕਿਰਿਆ ਦੇ ਉੱਪਰ ਖਾਲੀ ਜਿੱਥੇ ਇਨਸਾਨ ਦਾ ਸਵਾਲ ਹੈ ਜਿੱਥੇ ਇਨਸਾਨ ਦੇ ਪਿਆਰ ਦਾ ਸਵਾਲ ਹੈ ਜਿੱਥੇ ਇਨਸਾਨ ਦੀ ਸੇਵਾ ਭਾਵ ਦਾ ਸਵਾਲ ਹੈ ਮਾਰੇ ਨੇ ਉੱਥੇ ਜਾ ਕੇ ਸਾਨੂੰ ਬਾਰ ਬਾਰ ਬਾਰ ਬਾਰ ਬਾਰ ਬਾਰ ਜੋੜਿਆ ਕਿ ਗੁਰੂ ਗੋਬਿੰਦ ਸਿੰਘ ਨੇ ਵੀ ਹਰ ਵੇਲੇ ਉਹ ਜਿਹੜੇ ਕਿਲੇ ਬਣੇ ਹੋਏ ਸੀ मजमा दे ਛੋਟੇ छोटी सोच दे निर्माण तोड़ते रहे तोड़ते रहे तोड़ते रहे ਪਰ ਕਿਲਾ ਸਿਰੇ ਟੁੱਟੇਗਾ ਨਾਮ ਜਪਣ ਦੇ ਨਾਲ ਸਾਡੇ ਖਿਆਲ ਉੱਤੇ ਕੰਟਰੋਲ ਹੋਏਗਾ ਨਾਮ ਜਪਣ ਦੇ ਨਾਲ ਸਾਡੀ ਮਹਿਲ ਲਏਗੀ ਫਿਰ ਕੀ ਹੋਏਗਾ ਫਿਰ ਜੇ ਨਾਮ ਦੇਵ ਦੀ ਮਹਿਲ ਲੱਖੀ ਬੈਠਾ ਆ ਸੀ ਇੱਕਦਮ ਮੈਡੀਟੇਸ਼ਨ ਕਰਦੇ ਕਰਦੇ ਕਹਿੰਦਾ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਸਭ ਗੋਬਿੰਦ ਹੈ ਕਿਉਂ ਉਹਨੂੰ ਉਹ ਗੋਬਿੰਦ ਸਿਆ ਜਿਹੜਾ ਗੁਰੂ ਨੇ ਸਿੰਘ ਬੋਲੇ ਨੇ ਜਲੇ ਹਰੀ ਕਲੇ ਹਰੀ ਦੁਸੇ ਹਰੀ ਗਿਰੇ ਹਰੀ ਗੁਰੇ ਹਰੀ ਜਿਸ ਵੇਲੇ ਉਹਨੇ ਹਰੀ ਵਿਖਿਆ ਕੀ ਬਣਿਆ ਜਿਹਨੂੰ ਸਾਰੀਆਂ ਦਰਸਤਾਂ ਵਿੱਚ ਵੀ ਉਹਦੀ ਲਹਿਰ ਦਿੱਤੀ ਸਾਰੀਆਂ ਧਰਤੀਆਂ ਵਿੱਚ ਵੀ ਉਹ ਦਿੱਸਿਆ ਸਮੁੰਦਰਾਂ ਦੇ ਵਿੱਚ ਨਾਲਿਆਂ ਨਦੀਆਂ ਵਿੱਚ ਵੀ ਉਹ ਦਿੱਸਿਆ ਤੇ ਇੱਕ ਦਾਣੇ ਆਵਾਜ਼ ਆਈ ਸਭ ਗੋਬਿੰਦ ਹੈ ਸਭ ਗੋਬਿੰਦ ਹੈ گوبند کے نام نہیں گویا سارا جو ساری کار آتے یہ گوبند ہی گوبند ہے پھر تھی چنگی طرح پڑھ لے جی سارے مارے نے فرمان ہے نام کے تارے سگلے جن یعنی نام کے تارے گار پتال نام کے تارے کھنڈ برہمن مارے جانا ہے نام کے ایسے کتاب کی اس نامی کو بار بار بار بار یاد کرنا کہ جرا ساری کام آپ پیدا کرنے والا کیا کرے جدو اس یاد کریں گے ਸਾਡਾ ਦਰਖਤ ਵੀ ਗੱਲਾਂ ਕਰਦੀ ਹੈ ਸਾਡਾ ਧਰਤੀ ਵੀ ਗੱਲਾਂ ਕਰੇਗੀ ਸਾਡਾ ਜੀਵੀ ਸ਼ਵਾਨ ਵੀ ਗੱਲਾਂ ਕਰੇਗਾ ਕਿਉਂ ਅਸੀਂ ਉਹਦਾ ਸਿਮਰਨ ਕਰਨੇ ਆ ਕਿਉਂ ਗੁਰੂ ਨਾਨਕ ਸਾਹਿਬ ਉਹ ਇਹ ਜੋ ਜੀਵੀ ਸ਼ਵਾਨ ਦੇ ਅੰਦਰ ਛਾਇਆ ਹੈ ਤਾਗ ਤੇ ਉਹ ਹੀ ਉਹਨਾਂ ਦੇ ਵਿੱਚੋਂ ਤਾਗ ਗੁਰੂ ਗੋਬਿੰਦ ਸਿੰਘ ਦੇ ਵਿੱਚ ਉਹ ਹੀ ਤਾਗ ਜਿਹਨੂੰ ਆਪਾਂ ਨਿਰੰਕਾਰ ਕਹਿੰਦੇ ਆ ਤੇ ਫਿਰ ਤੜਾਕਾਰ ਕਹਿੰਦੇ ਆ ਤੇ ਫਿਰ ਆਪੇ ਸੂਖਮ ਆਪੇ ਅਸੂਲਾ ਗੁਰੂ ਨਾਨਕ ਸਾਹਿਬ ਆਏ ਉਹ ਜਿਹੜੀ ਸੂਖ ਤਾਪ ਸੀ ਨਿਰਾਕਾਰ ਰੱਬ ਸੀ ਉਹਨਾਂ ਦੇ ਵਿੱਚ ਇੱਕ ਸਾਡੇ ਵਾਸਤੇ ਬਿਹਤਰੀ ਕਰਨ ਵਾਸਤੇ ਅਸਤੂਰ ਰੂਪ ਦੇ ਵਿੱਚ ਹੋ ਗਿਆ ਪਰ ਅਸੀਂ ਉਹਨਾਂ ਇਹ ਨਹੀਂ ਕਹਿ ਸਕਦੇ ਉਹ ਇਹ ਕਾਗਜ਼ ਜਿਹੜੀ ਰੋਸ਼ਨੀ ਸੀ ਉਹ ਸਤੂਰ ਰੂਪ ਦੇ ਵਿੱਚ ਸਾਨੂੰ ਸਿੱਖਿਆ ਦੇਣ ਲੱਗ ਪਈ ਸਾਨੂੰ ਸਮਝਾਉਣ ਲੱਗ ਪਈ ਪਰ ਰੱਬ ਨੇ ਬੜੀ ਮਿਹਰਬਾਨੀ ਕੀਤੀ ਸਾਡੇ ਤੇ ਸਭ ਤੋਂ ਵੱਡੀ ਕਿ ਸਾਡੇ ਵਾਂਗੂ ਬਾਡੀ ਬਣਾਈ ਸਾਡੇ ਵਾਂਗੂ ਬੋਲੇ ਸਾਡੇ ਵਾਂਗੂ ਬੈਠੇ ਸਾਡੇ ਵਾਂਗੂ ਤੁਰੇ ਸਾਡੇ ਵਾਂਗੂ ਸਾਹਮਣੇ ਸਾਡੇ ਬੇਦੇ ਸੀ ਕਿਉਂ ਪਰ ਉਹ ਜਿਹੜੀ ਤਾਕਤ ਸੀ ਉਹ ਤਾਕਤ ਤੋਂ ਤਾਕਤ ਸੀ ਜਿਹੜੀ ਤਾਕਤ ਬਾਬਾ ਸ੍ਰੀ ਜਨ ਨੇ ਆਪ ਤੇ ਜਗਾਈ ਹੋਈ ਸੀ ਤੇ ਗੁਰੂ ਨਾਨਕ ਸਾਹਿਬ ਨੂੰ ਨਿਰਾਕਾਰ ਕਰਕੇ ਕਿਹਾ ਹੋਇਆ ਕਿ ਜਿਹੜੇ ਹਰ ਜਗ੍ਹਾ ਤੇ ਸੰਤ ਪੂਰੇ ਜਾਂਦੇ ਨੇ ਇਹ ਤੇਰੀ ਯਾਦ ਸੀ ਪੂਰੇ ਜਾਂਦੇ ਨੇ ਜਿਹੜੀਆਂ ਹਰ ਜਗ੍ਹਾ ਤੇ ਕਿਰਿਆਲ ਵਜਾਏ ਜਾਂਦੇ ਨੇ ਇਹ ਤੇਰੀ ਯਾਦ ਸੀ ਵਜਾਏ ਜਾਂਦੇ ਨੇ ਕਿ ਆ ਜੇ ਹਰ ਜਗ੍ਹਾ ਤੇ ਸੈਦੇ ਕੀਤੇ ਜਾਂਦੇ ਨੇ ਨਮਾਜ਼ ਕੀਤੀ ਜਾਂਦੀ ਏ ਇਹ ਦਿਲੋਂ ਤੇਰੇ ਵਿੱਚ ਆ ਰਿਹਾ ਕਿਹਾ ਦਿਵਾਨਾ ਨੇ ਬਾਬਾ ਸ੍ਰੀ ਚੰਦ ਨੇ ਗੁਰੂ ਨਾਨਕ ਸਾਹਿਬ ਨੂੰ ਪੂਰਾ ਹੀ ਨਿਰਾਕਾਰ ਦਾ ਰੂਪ ਦੱਸਿਆ ਉਹਨਾਂ ਦਾ ਕਿਤੇ ਸਕੂਲ ਦਾ ਲਫ਼ਜ਼ ਨਹੀਂ ਵਰਤਿਆ ਉਹਨਾਂ ਉਹ ਹਰ ਵੇਲੇ ਉਹਨਾਂ ਨੂੰ ਕਹੀ ਜਾਂਦੇ ਨੇ ਕਿ ਹਰ ਜਗ੍ਹਾ ਜਿਹੜੀ ਤਾਕਤ ਤੇ ਤੂੰ ਯਾਦ ਸਾਡੀ ਤੇ ਨਹੀਂ ਕਰ ਤੇ ਤੂੰ ਉਹ ਹੀ ਜਿਹੜਾ ਹਰ ਜਗ੍ਹਾ ਤੇ ਪਹੁੰਚਣਾ ਹੈ ਹਰ ਜਗ੍ਹਾ ਜਰਮਿਆ ਹੋਇਆ ਹੈ ਹਰ ਜਗ੍ਹਾ ਨੂੰ ਡਿਵੈਲਪ ਕਰਨਾ ਹੈ ਤੂੰ ਵਰਤਾਂ ਵੀ ਹੈ ਤੂੰ ਕਰਤਾ ਵੀ ਹੈ ਦੇਰ ਕਰਕੇ ਮਹਾਰਾਜ ਦੀ ਮਿਹਰ ਦੇ ਨਾਲ ਤੁਸੀਂ ਬਹੁਤ ਹੀ ਭਾਗਾ ਵਾਲੇ ਜੀ ਜਿਹਨੇ ਨਾਮ ਜਪਦੇ ਜੇ ਪਾਠ ਕਰਦੇ ਜੀ ਪਰ ਸਭ ਤੋਂ ਵੱਡੀ ਚੀਜ਼ ਜਿਹੜੀ ਜਿਹੜੇ ਤੁਸੀਂ ਹਵਨ ਵੀ ਕਰਦੇ ਜੇ ਜਿਹੜਾ ਗੁਰੂ ਨਾਨਕ ਸਾਹਿਬ ਨੇ ਕਿਹਾ ਹੈ ਕਿ ਸੁਭਲ ਹੋ ਜਾਂਦਾ ਜਿਸ ਵੇਲੇ ਹੋਮ ਤੇ ਜਗ ਦੇ ਵਿੱਚ ਕੀ ਹੋ ਪੈਂਦਾ ਹੈ ਪਵਿੱਤਰ ਹੋ ਜਾਂਦਾ ਇਹ ਪੱਕੀ ਚੀਜ਼ ਹੈ ਤੁਸੀਂ ਆਲੇ ਦੁਆਲੇ ਤੁਹਾਡਾ ਸਵਾਲ ਨਹੀਂ ਬਹੁਤ ਦੂਰ ਤੱਕ ਜਿੱਥੋਂ ਦੀ ਆਵਾਜ਼ ਲੱਗਦੀ ਹੈ ਕਈਆਂ ਮੀਲਾਂ ਦੇ ਵਿੱਚ ਇਹ ਜਿਹੜੀ ਹੀਲਿੰਗ ਉਹਨੂੰ ਜਾ ਕੇ ਲੈਤੀ ਸਕਦੀ ਹੈ ਕਈ ਮੀਲਾਂ ਦੇ ਵਿੱਚ ਜਾ ਕੇ ਸਵਾਈ ਕਰਦੀ ਉਹਨਾਂ ਦੀ ਰੇਸ ਕਰਕੇ ਨਾਮ ਜਪਣਾ ਗੁਰੂ ਗੋਬਿੰਦ ਸਿੰਘ ਨੇ ਕਿਸੇ ਮਜਬ ਦੇ ਬਾਰੇ ਟੈਗ ਨਹੀਂ ਕੀਤਾ ਕਿਸੇ ਇਨਸਾਨ ਨੂੰ ਮਾੜਾ ਨਹੀਂ ਕਿਹਾ ਕਿਸੇ ਪਗੰਬਰ ਨੂੰ ਮਾੜਾ ਨਹੀਂ ਕਿਹਾ ਵੇਦਾਂ ਦੇ ਇੱਕ ਦੇਵਤਾ ਨੂੰ ਮਾੜਾ ਨਹੀਂ ਕਿਹਾ ਕਿਉਂ ਸਗੋਂ ਕਿਹਾ ਕਿ ਇਹਨਾਂ ਦੀ ਖੋਜ ਕਰੋ ਇਹਨਾਂ ਨਾਲ ਪਿਆਰ ਕਰੋ ਵੇਖੋ ਇਹਨਾਂ ਦੇ ਵਿੱਚ ਵੀ ਨਾਮ ਹੀ ਨਾ ਹੋਵੇ ਨਾਮ ਹੀ ਨਾ ਹੋਵੇ ਫਿਰ ਮਹਾਰਾਜ ਕਹਿੰਦੇ ਨੇ ویدا میں نام سنے نے نے جو بتا دیا وید بھی ویدا کی چیز دسی دیتی دیتی دیتی دیتی رب نہ نہ نہ پڑھیا پڑھیا پڑھیا اس کر کے جی مہاراج کہتے ہیں میری زندگی ایک گھنٹے لڑکی کے سا آوے یا نہ آوے ਆਪਾਂ ਨੂੰ ਇਹ ਹੁਕਮ ਹੈ ਕਿ ਆਪਾਂ ਸਵਾਸ ਸਵਾਸ ਨਾਲ ਨਾਮ ਜਪਣਾ ਹੈ ਸਵਾਸ ਸਵਾਸ ਨਾਲ ਪਿਆਰ ਕਰਨਾ ਹੈ ਸਵਾਸ ਸਵਾਸ ਦੇ ਨਾਲ ਸੇਵਾ ਭਾਵ ਰੱਖਣੀ ਹੈ ਤੇ ਜਿਹੜਾ ਬੰਦਾ ਨਾਮ ਵੀ ਆਂਦਾ ਮੈਂ ਜਪਣਾ ਮੱਥਾ ਵੀ ਟੇਕਣਾ ਪਾਠ ਵੀ ਕਰਨਾ ਪਰ ਉਹ ਕਦੀ ਕ੍ਰੋਧ ਨਹੀਂ ਕਰੇਗਾ ਉਹ ਕਦੀ ਲੋਭ ਨਹੀਂ ਕਰੇਗਾ ਉਹ ਕਦੀ ਕਰੈਕਟਰ ਨੂੰ ਲੌਸ ਨਹੀਂ ਕਰੇਗਾ ਕਿਉਂ ਉਹਦੇ ਅੰਦਰ ਉਹ ਤਾਕਤ ਤਾਕਤ ਆ ਗਈ ਕਿ ਜਿਹੜੀ ਹਰ ਚੀਜ਼ ਨੂੰ ਵਿੱਚ ਨੂੰ ਸੇਫ ਵੀ ਅੰਦਰ ਕੀ ਹੋਏਗਾ ਦਰਬਾਰ ਵੀ ਹੋਏਗਾ ਪਰ ਵੱਡੀ ਗੱਲ ਹੈ ਦਰਬਾਰ ਵੀ ਹੋਏ ਅਗਰ ਜਿਹੜਾ ਬੰਦਾ ਅੰਦਰ ਹੁੰਦਾ ਤੇ ਕਿਤੇ ਜ਼ੁਲਮ ਦਾ ਪਾਦਾ ਰੱਖਦਾ ਪਰ ਮਹਾਰਾਜ ਦੇ ਮੇਰੇ ਨਾਮ ਜਪਣ ਨਾਲ ਦਰਪਾਇਆ ਪਾਇਆ ਜਿਹੜਾ ਉਹ ਦਰਬਾਰ ਵੀ ਹੁੰਦਾ ਹੈ ਇਸ ਕਰਕੇ ਮਹਾਰਾਜ ਜੀ ਨੇ ਇਹ ਸਾਰੀਆਂ ਗਲਤੀ ਕਰ ਦਿਆ ਮੇਰਾ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਬਾਬਾ ਸ੍ਰੀ ਚੰਦ ਦੀਆਂ ਨਜ਼ਰਾਂ ਸਾਡੇ ਦੇ ਪੈ ਨੇ ਕਿਉਂ ਤੁਸੀਂ ਹਰ ਵੇਲੇ ਯਾਦ ਚ ਬੈਠੇ ਹੁੰਦੇ ਜੀ ਜਦੋਂ ਯਾਦ ਚ ਬੈਠੇ ਜੇ وہ بڑا پیار کرنے بڑا میر والا ہے وہ وہ لڑکی اتنی دنیا سے کر کر دیتا ہے ہے ہرن نے جنہیں جنہیں جن ساری نو بدل کے کے رکھ جو بڑا پاور فل مارے جی مہاراج کہانی جبھیر سال آدم تو کرو حاضر حضور خدا سامنے کہہ دیو کہ تو کانے زیادہ حاضر حضور خدا ہے می نو پکا سی کر دے وہ کدی واسطے انسان نہ ماڑا کرم کرے گا نہ ماڑے رستے جائے گا نہ ماڑی سوچ رکھے گا سارا ਉਹ ਦਿਨ ਗੋਬਿੰਦ ਨਜ਼ਰ ਆਏਗਾ ਤੇ ਕਦੀ ਵਾਸਤੇ ਜਿਹੜਾ ਗੋਬਿੰਦ ਨਜ਼ਰ ਆਏਗਾ ਉਹਨੂੰ ਕਦੀ ਵਾਸਤੇ ਉਹ ਦਿਲ ਨਹੀਂ ਦਿਖਾਏਗਾ ਕਿਸੇ ਦਾ ਕਦੀ ਵਾਸਤੇ ਹੱਥ ਨਹੀਂ ਮਾਰੇਗਾ ਕਿਸੇ ਦਾ ਕਦੀ ਵਾਸਤੇ ਕੌੜਾ ਬੋਲੇਗਾ ਨਹੀਂ ਕਿਸੇ ਦੇ ਨਾਲ ਕਿ ਮੈਂ ਸਾਡਾ ਨਹੀਂ ਮਾਰਾ ਦੀ ਦੇਰ ਨਾਲ ਅੰਦਰੋਂ ਬੜੇ ਪਿਆਰ ਨਾਲ ਬੜੇ ਆਦਰ ਨਾਲ ਇਹ ਗੱਲ ਕਹਾਂਗਾ ਕਿ ਇਹ ਜਿਹੜਾ ਰਸਤਾ ਤੁਸੀਂ ਅਪਣਾਇਆ ਹੈ ਇਹ ਰਸਤਾ ਰਹਿਣ ਦਾ ਹੈ ਇਹ ਰਸਤਾ ਮੇਰਾ ਦਾ ਹੈ ਇਹ ਰਸਤਾ ਗੁਲਾਂ ਨੂੰ ਕਾਰਨ ਦਾ ਹੈ ਇਹ ਰਸਤਾ ਮੁਰਖਾਂ ਨੂੰ ਤਾਰਦਾ ਹੈ ਇਹ ਰਸਤਾ ਸਾਰੀ ਵਿਸ਼ਵ ਨੂੰ ਤਾਰਦਾ ਕਿਉਂ ਇਸੇ ਰਸਤੇ ਦੇ ਨਾਲ ਹੀ ਸਾਡੇ ਮੁਲਕ ਤਰ ਸਕਦੇ ਨੇ ਇਹਦੇ ਰਸਤੇ ਦੇ ਨਾਲ ਸਾਡੀਆਂ ਸੋਸਾਇਟੀਆਂ ਠੀਕ ਹੋ ਸਕਦੀਆਂ ਨੇ ਇਸ ਰਸਤੇ ਦੇ ਨਾਲ ਹੀ ਹਰ ਜਗ੍ਹਾ ਦੇ ਇਸਤਰਾਮ ਖਤਮ ਹੋ ਸਕਦਾ ਹੈ ਹਰ ਜਗ੍ਹਾ ਦੀ ਬਿਮਾਰੀਆਂ ਖਤਮ ਹੋ ਸਕਦੀਆਂ ਨੇ ਕਿਉਂ ਉਹ ਨਾਮ ਜਾਂ ਬੰਦੇ ਨਾਲ ਐਡਾ ਕੁਝ ਦਿਲ ਜਾਂਦਾ ਹੈ ਬੰਦੇ ਨੂੰ ਖੁਦ ਮਹਿਸੂਸ ਕਰਦਾ ਉਹ ਬਿਆਨ ਨਹੀਂ ਕਰ ਸਕਦਾ ਕਿਉਂ ਇੰਨਾ ਰਸ ਹੈ ਉਹ ਰਸ ਨੂੰ ਕਦੀ ਬਿਆਨ ਨਹੀਂ ਕਰੇਗਾ ਤੁਸੀਂ ਬੜੇ ਭਾਗਾ ਵਾਲੇ ਜੀ ਕਿਉਂ ਉਹ ਰੱਬ ਦਾ ਜਦੋਂ ਤੁਸੀਂ ਸੋਚਦੇ ਜੀ ਉਦੋਂ ਹੀ ਉਹ ਤੁਹਾਡੇ ਮੇਰਾ ਕਰਨ ਲੱਗ ਪੈਂਦਾ ਹੈ ਤੁਸੀਂ ਸਾਰੀ ਸਾਰੀ ਰਾਤ ਪਾਰ ਕਰਦੇ ਜੀ ਸਾਰੀ ਸਾਰੀ ਦਿਨ ਖੰਡ ਬਾੜ ਕਰੀ ਜਾਂਦੇ ਜੀ ਤੇ ਕਿਉਂ ਇਹ ਸਮਝ ਲਓਗੇ ਉਹ ਕਿਰਪਾ ਤੇ ਤੁਦੇ ਨਿਸ਼ਾਨ ਤੁਧ ਕਿਰਪਾ ਤੇ ਤੁਝੇ ਪਿਆਰਾ ਹੁਣ ਮਾਰਾ ਚਾਹੁੰਦੇ ਨੇ ਕਿ ਤੁਸੀਂ ਨਾਮ ਜਪੋ ਮਾਰਾ ਚਾਹੁੰਦੇ ਨੇ ਤੁਸੀਂ ਪਾਠ ਕਰੋ ਮਾਰਾ ਚਾਹੁੰਦੇ ਨੇ ਤੁਸੀਂ ਮੈਨੂੰ ਪਛਾਣੋ ਕਿਉਂ ਇਹ ਗੁਰੂ ਪਾਜੀ ਪਾਤਸ਼ਾਹ ਨੇ ਕਿਹਾ ਹੈ تیر کرپا پھر تجھے سے آیا تیر کرپا پھر تجھے بجانو تمہارے گئے تیری کرپا نے جن شان لیا تیری کی تو کرپا کی جو نام جب لگ پایا پار کر لگ پایا اس کر کے مانا ہے نام نے بڑا جوڑ دیتا ہے نام جب بنا بند کہتے ہیں ہر جو ہر ہوا ਸਾਰਾ ਜੰਗ ਉਹੇ ਕੇ ਤੇ ਚਾਰ ਜੀ ਨਹੀਂ ਚੱਲਦੇ ਉਹ ਜੇ ਤਰ੍ਹਾਂ ਦੀ ਚਾਲੀ ਕਿਸੇ ਸਮਾਈ ਪਰ ਉਹ ਜਾਲ ਦੇ ਤਰ੍ਹਾਂ ਨੂੰ ਉਹ ਰੱਬ ਦੇ ਵਿੱਚ ਹੀ ਮਿਲ ਜਾਂਦਾ ਤੇ ਉਹ ਉਹ ਫਿਰ ਕਰ ਬੱਚੇ ਕਰਦਾ ਹੈ ਉਹ ਸੇਵਾ ਭਾਵ ਰੱਖਦਾ ਹੈ ਦੇ ਬਾਰੇ ਦੀ ਇਹ ਸਰ ਪਰ ਸਾਹਿਬ ਇਸੇ ਬੜੇ ਹੱਥੇ ਤਰੀਕੇ ਨਾਲ ਜਿਵੇਂ ਤੁਹਾਨੂੰ ਆਇਆਂ ਨੂੰ ਪਿਆਰ ਕਰਦੇ ਨੇ ਤੁਸੀਂ ਇਹਨੂੰ ਪਿਆਰ ਕਰਦੇ ਜੇ ਇਹ ਮੈਨੂੰ ਸਭ ਤੋਂ ਵੱਡੀ ਖੁਸ਼ੀ ਹੈ ਕਿ ਮਹਾਰਾਜ ਨੇ ਫਰਮਾਇਆ ਸਾਧ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਖਾਣੀਏ ਇੱਕੋ ਨਾਮ ਹੁਕਮ ਹੈ ਗੁਰਮੁਖੀ ਆ ਬਜਾਏ ਜਿਓ ਤੁਹਾਡੇ ਖਿਆਲ ਵੀ ਇੱਕ ਤੁਹਾਡਾ ਪਿਆਰ ਵੀ ਇੱਕ ਬੜੇ ਜੋ ਦੀ ਤੜਕਾਵੇ ਤੇ ਪਰਾਲਾ ਕਰਦਾ ਹੈ ਜੋ ਪਿਆਰ ਦੇ ਨਾਲ ਤੁਹਾਨੂੰ ਕਰਦਾ ਤੁਸੀਂ ਪਿਆਰ ਨਾਲ ਆਉਂਦੇ ਜੇ ਪਰ ਮੈਨੂੰ ਬਹੁਤ ਖੁਸ਼ੀ ਹੈ ਬੰਦਰੀ ਮੈਨੂੰ ਖੁਸ਼ੀ ਨਹੀਂ ਹੋ ਸਕਦਾ ਹੈ ਸਾਰੀ ਕਾਨਾ ਦੀ ਨਿਰੰਕਾਰ ਨੂੰ ਵੀ ਖੁਸ਼ੀ ਹੋਵੇ ਸਾਰੀ ਕਾਹਨਾਤ ਨੂੰ ਵੀ ਖੁਸ਼ੀ ਹੋਵੇ ਗੁਰੂ ਤੇ ਬਹੁਤ ਹੀ ਖੁਸ਼ ਹੋਵੇ ਗਏ ਸਾਹਿਬ ਬਹੁਤ ਹੀ ਖੁਸ਼ ਹੋਵੇ ਗਏ ਕਿਉਂ ਉਹਦਾ ਵਿਸ਼ੇ ਚਾਹਦੇ ਨੇ ਸਾਜ ਦਰਾਸ ਨਾਲ ਕਹਿੰਦਾ ਨਾਮ ਹੀ ਜਪੋ ਨਾਮ ਹੀ ਜਪੋ ਨਾਮ ਹੀ ਜਪੋ ਨਾਮ ਹੀ ਜਪੋ ਇਹਨਾਂ ਮੈਂ ਮਹਾਰਾਜ ਦੀ ਦੇਹ ਵੱਲੋਂ ਤੁਹਾਨੂੰ ਸਾਰਿਆਂ ਨੂੰ ਮਹਾਰਾਜ ਦੇ ਅਰਦਾਸ ਕਰਾਂਗਾ ਕਿ ਤੁਹਾਡੇ ਸਾਰਿਆਂ ਦੇ ਕੰਮਕਾਰ ਵੀ ਠੀਕ ਕਰ ਤੁਹਾਡੇ ਸਾਰਿਆਂ ਦੇ ਮਨਾਂ ਦੇ ਅੰਦਰ ਵੀ ਉਹ ਰੋਸ਼ਨੀ ਦੇ ਜਿਹੜੀ ਉਹਨਾਂ ਦੇ ਕੋਲ ਹੈ ਤੇ ਕੋਈ ਤੁਹਾਡੇ ਮਨ ਦੇ ਅੰਦਰ ਪਿਆਰ ਦੇਣ ਜਿਹੜਾ ਉਹਨਾਂ ਦਾ ਪਿਆਰ ਹੈ ਤੇ ਗੁਰੂ ਨਾਨਕ ਸਾਹਿਬ ਬਾਬਾ ਗੁਰੂ ਗੋਬਿੰਦ ਸਿੰਘ ਬਾਬਾ ਸ੍ਰੀ ਚੰਦ ਬੜੇ ਮਿਹਰਬਾਨ ਨੇ ਇਹ 24 ਘੰਟੇ ਹੀ ਅਕਲ ਉਹਨਾਂ ਦੀ ਸਰਨ ਹੁੰਦਾ ਹੈ ਉਹਨਾਂ ਨੂੰ ਤਾਰਦੇ ਰਹਿੰਦੇ ਨੇ ਪਰ ਤੁਸੀਂ ਬੜੇ ਭਾਗਾ ਵਾਲੇ ਜੀ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਮੱਥਾ ਟੇਕੋ ਇਥੇ ਸਮਝੋ ਸਾਡਾ ਪਿਤਾ ਹੈ ਹਰਵਾਨੀ ਪਿਤਾ ਸਾਡਾ ਜਿਹੜਾ ਰੋਸ਼ਨੀ ਦੇਣ ਵਾਲਾ ਹੈ ਜਨਾਬੀ ਸਾਡੀ ਇੱਛਾ ਕਰਨ ਵਾਲਾ ਹੈ ਤੇ ਜਦੋਂ ਮੱਥਾ ਟੇਕੋ ਜਦੋਂ ਅਮਰ ਦੀ ਸਮਗਰੀਆਂ ਪਾਓ ਉਦੋਂ ਇਹ ਮਹਿਸੂਸ ਕਰੋ ਤੇ ਰੱਬ ਦੇ ਘਰ ਦੇ ਵਿੱਚ ਸਾਡੀਆਂ ਇੱਥੇ ਅਸਲੀਆਂ ਪਹੁੰਚ ਰਹੀਆਂ ਨੇ ਸਾਡੇ ਕਰਮ ਸੜ ਨੇ ਤੇ ਜਿਹੜਾ ਸਾਡਾ ਅੱਛਾ ਕਰਮ ਹੈ ਉਹ ਬਦਲ ਰਿਹਾ ਆ ਰਿਹਾ ਇਸ ਕਰਕੇ ਇਹ ਚੀਜ਼ਾਂ ਸਾਰੀਆਂ ਰੱਬ ਨੂੰ ਇੰਨਾ ਜ਼ਿਆਦਾ ਗਿਆਨ ਮਿਲਦਾ ਦਾਦਾ ਸ੍ਰੀ ਜਦਾਰ ਦਾ ਪੜ ਕੇ ਕਿ ਗੁਰੂ ਨਾਨਕ ਸਾਹਿਬ ਅਸਲ ਪੂਰੇ ਰੂਪ ਦੇ ਵਿੱਚ ਵਰਣਨ ਕੀਤਾ ਬਹੁਤ ਜ਼ਬਰਦਸਤ ਬਾਬਾ ਸ੍ਰੀ ਚੰਦ ਨੇ ਕੀਤਾ ਇਹ ਤੋਂ ਪ੍ਰੂਫ ਹੈ ਬਾਬਾ ਸ੍ਰੀ ਚੰਦ ਨੂੰ ਉਸ ਗਿਆਨ ਦੀ ਰੋਸ਼ਨੀ ਸੀ ਜਿਹੜਾ ਦਰਾ ਕਰ ਰਾਤੇ ਉਹਦੇ ਨਾਲ ਮਿਲ ਚੁੱਕੀ ਸੀ ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਬਾਰੇ निराकार से ਬੋਲੀ ਗਏ देख ਕਰਕੇ ਮਾਰਾ ਜੀ ਤੇ ਤੁਸੀਂ ਅੱਗੇ ਵਾਸਤੇ ਪਾਰ ਕਰਦੇ ਰਹੋ ਹਮਨ ਕਰਦੇ ਰਹੋ ਇਕੱਠੇ ਹੋ ਕੇ ਲੰਗਰ ਵੀ ਖਾਂਦੇ ਰਹੋ ਜਸ ਕਰਦੇ ਰਹੋ ਤੇ ਗੁਰ ਕਟਾ ਕਥਾ ਕਹਾਣੀਆਂ ਵਰਦੇ ਰਹੋ ਮਾਰਾ ਜੀ ਤੇ ਤੁਹਾਡੇ ਦੇ ਬਹੁਤ ਦੇਰ ਸਾਰਾ ਨੂੰ ਮੈਂ ਪਿਆਰ ਦੇਣਾ ਮਹਾਰਾਜ ਜੀ ਮੇਰੇ ਨਾਲ ਤੇ ਗੁਰੂ ਸਾਹਿਬ ਤੁਹਾਨੂੰ ਸਾਰਿਆਂ ਨੂੰ ਮੇਰਾ ਦੇਣ ਆਪਦੀਆਂ ਨਜ਼ਰਾਂ ਦੇਣ ਦੀਆਂ ਬਲੇਸਿੰਗ ਦੇਣ ਪਰ ਮੇਰੇ ਪੱਕਾ ਫੇਰ ਦੇ ਤੁਹਾਡੇ ਬਨਾਵੀ ਕਮਾਂਡ ਦੇ ਵਿੱਚ ਬਿਹਤਰੀ ਹੋਏਗੀ ਤੁਹਾਡੇ ਰਵਾਦੀ ਕੰਮਾਂ ਦੀ ਬਿਹਤਰੀ ਹੋਏਗੀ ਤੁਹਾਡਾ ਆਸ ਵਿੱਚ ਵੀ ਪਿਆਰ ਹੋਏਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਬੋਲੇ ਸੋ ਨਿਹਾਲ